ਸੱਚ ਭੈ ਰਾਤਾ ਗਰਭ ਨਿਵਾਰ ਸੱਚ ਭੈ ਰਾਤਾ ਜਿਹਨੂੰ ਸੱਚ ਦੀ ਪਹਿ ਦਾ ਰੰਗ ਚੜ ਗਿਆ ਜਿਹਨੇ ਸੱਚ ਦੀ ਪਹਿ ਮੰਨ ਲਈ ਜਿਹੜਾ ਸੱਚ ਦੀ ਪਹਿ ਚ ਰਹਿੰਦਾ ਉਹਦਾ ਹੰਕਾਰ ਚਲੇ ਜਾਂਦਾ ਪੱਥਰ ਦੇ ਵਿੱਚ ਸੱਚ ਦੀ ਪਹਿ ਨਹੀਂ ਹੈ ਸਾਨੂੰ ਝੂਠ ਦੀ ਭੈ ਉਹ ਨਾ ਵਿਗੜ ਜਾਏ ਉਹ ਨਾ ਵਿਗੜ ਜਾਏ ਉਹ ਨਾ ਨੁਕਸਾਨ ਹੋ ਜਾਏ ਉਹ ਨਾ ਹੋ ਜਾਏ ਇਹ ਝੂਠ ਦੀ ਭੈ ਸੱਚੀ ਭੈ ਨਹੀਂ ਜੋ ਜੀ ਨਾਸਵੰਤ ਉਹਦੀ ਭੈ ਹੈ ਜੋ ਨਾਸਵੰਤ ਨਹੀਂ ਉਹਦੀ ਭੈ ਹੈ ਜੀ ਸੱਚ ਪੈ ਰਾਤਾ ਗਰਭ ਨਿਵਾਰਾ ਇੱਕੋ ਜਾਤਾ ਸ਼ਬਦ ਵਿਚਾਰਾ ਅਕਲ ਦਾ ਦਵਾਲਾ ਨਿਕਲ ਗਿਆ ਇਹਦਾ ਡਰ ਕਿਸੇ ਨੂੰ ਨਹੀਂ ਆਰਥ ਪੱਖੋਂ ਦਵਾਲਾ ਦਾ ਬਹੁਤ ਡਰ ਸਭ ਹਰ ਵਕਤ ਇਹੀ ਸੋਨਾ ਹੈ ਕਿਤੇ ਆਰਥਿਕਤਾ ਡਾਮਾਡੋਲ ਨਾ ਹੋਵੇ ਇਹ ਚਿੰਤਾ ਤਾਂ ਹਰ ਵਕਤ ਹੈ ਪਰ ਵਿਵੇਕ ਵੱਲੋਂ ਅਸੀਂ ਦਿਵਾਨੀ ਹੋਏ ਹੋਇਆ ਇਹਦਾ ਲੜ ਕਿਸੇ ਨੂੰ ਗੁਰਮਤ ਵੱਲੋਂ ਦਿਵਾਲੀ ਹੋਇਆ ਹੈ ਲੜ ਕਿਸੇ ਨੂੰ ਤੇ ਸੱਚ ਪੈਰਾ ਤਾਂ ਹੋਏ ਹੋਊਗਾ ਜੇ ਤਾਂ ਉਹਨੂੰ ਬੁੱਧੀਹੀਨਤਾ ਦਾ ਡਰ ਜ਼ਿਆਦਾ ਹੋਊਗਾ ਧਨਹੀਨਤਾ ਦਾ ਡਰ ਨਹੀਂ ਹੋਊਗਾ ਸੰਸਾਰੀ ਧਨ ਦਾ ਡਰ ਸੰਸਾਰੀ ਦਾ ਨੂੰ ਧਨ ਬੰਦਾ ਹੀ ਨਹੀਂ ਨਾਮ ਦਾ ਨੂੰ ਧਨ ਬੰਦਾ ਗਿਆਨੀਆਂ ਦਾ ਤਾਂ ਨਾਮ ਹੈ ਸੱਚ ਭੈ ਰਾਤਿਆਂ ਦਾ ਧਨ ਹੋਰ ਹੁੰਦਾ ਟਾਰਗੇਟੇ ਹੋਰ ਗੱਲੇ ਹੋਰ ਸੋਚੇ ਹੋਰ ਤਾਂ ਦਰਬ ਜਾਂਦਾ ਵਰਨੋਂ ਦਰਬ ਨਹੀਂ ਜਾਂਦਾ ਦੁਨੀਆ ਬਦਲ ਜਾਂਦੀ ਹੈ ਉਹਦੀ ਸਭ ਕੁਝ ਬਦਲ ਜਾਂਦਾ ਹੈ ਸੋਚ ਬਦਲ ਗਈ ਦੁਨੀਆ ਬਦਲ ਗਈ ਇੱਕੋ ਜਾਤਾ ਸ਼ਬਦ ਵਿਚਾਰ ਹੈ ਬਾਜਾ ਦੇ ਕਮਨ ਲਿਆ ਨਾ ਆਪਣੇ ਆਪ ਨੂੰ ਇਹਨੇ ਕਿ ਜਾਣ ਲਿਆ ਜਿੰਨਾ ਚਿਰ ਆਪ ਇੱਕ ਨਹੀਂ ਉਹਨਾਂ ਦੇ ਸ਼ਬਦ ਵਿਚਾਰ ਨਹੀਂ ਦੱਸ ਸਾਰਾ ਸਾਥ ਸਾਥ ਨਾਮ ਜਪਣਾ ਜਿਹੜਾ ਸਾਥ ਸਾਥ ਵਿਚਾਰ ਕਰਦੀ ਬਣਦੀ ਇਹ ਕੋਈ ਤੱਕ ਨਹੀਂ ਹੋ ਸਕਦਾ ਜਿਹੜਾ ਜੇ ਇੱਕ ਆਪਣੇ ਆਪ ਨੂੰ ਇੱਕ ਜਾਣ ਨਹੀਂ ਲਿਆ ਕਿ ਮੈਂ ਉਹ ਇੱਕ ਹਾਂ ਉਹਨਾਂ ਦੇ ਸ਼ਬਦ ਵਿਚਾਰ ਦੀ ਸਾਲ ਸਾਲ ਸਾਥ ਸਾਥ ਸਿਮਰੋ ਗੋਬਿੰਦ ਵਾਲੀ ਅਵਸਥਾ ਨਹੀਂ ਬਣ ਸਕਦੀ ਸਾਲ ਸਾਲ ਸਿਮਰੋ ਗੋਬਿੰਦ ਤੇ ਬਿਨਾ ਮਨ ਉੱਤਰ ਕੀ ਚੇਤ ਉੱਤਰ ਨਹੀਂ ਸਕਦੀ ਸਾਲ ਸਾਲ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਸਿੱਧਾ ਤਾਂ ਉਤਰੂ ਜੇ ਪਹਿਲਾਂ ਸਾਲ ਸਾਲ ਸ਼ਰਤ ਹੈ ਐ ਨਹੀਂ ਉਤਰ ਇਹਨਾਂ ਨੂੰ ਸ਼ਰਤਾਂ ਨਾਲ ਮੰਨ ਕੇ ਚੱਲੋ ਗੁਰਬਾਣੀ ਸ਼ਰਤਾਂ ਹੀ ਰੱਖੀਆਂ ਨੇ ਕਿ ਆਹ ਕਰਮ ਤੇ ਤਾਂ ਹੋ ਨਹੀਂ ਹੋ ਅਸੀਂ ਤਾਂ ਬਾਣੀ ਪੜ੍ਹੀ ਹੈ ਇਹ ਨਹੀਂ ਕਿਹਾ ਵੀ ਗੱਲ ਕੀ ਕਹੀ ਹੋਈ ਹੈ ਕਿਉਂ ਕਹੀ ਹੋਈ ਹੈ ਬੱਦੀ ਚਿੰਤਾ ਦਾ ਸਾਰੇ ਕਹਿੰਦੇ ਨੇ ਉਤਰ ਜੇ ਪਰ ਸ਼ਰਤ ਪੂਰੀ ਨਹੀਂ ਕਰਦੇ ਬਿਮਾਰੀ ਜਲੀਆ ਵੀ ਲੋਈ ਮੈਂ ਖੜੀ ਨਹੀਂ ਪਰਹੇਜ ਮੈਂ ਰੱਖਣਾ ਨਹੀਂ ਨਾ ਪਰਹੇਜ ਰੱਖਣਾ ਨਾ ਦਵਾਈ ਖਾਣੀ ਹੈ ਤੇ ਬਿਮਾਰੀ ਕਿਵੇਂ ਚਲੀ ਜਾਵੇ ਰਹਿ ਦੀ ਬਾਤ ਨਹੀਂ ਹੁੰਦਾ ਤੇ ਪੈਸੇ ਦੇ ਕੇ ਵੀ ਚਲੋ ਜੀ ਪਰਚੇ ਤੇ 10 ਨੰਬਰ ਹੋਰ ਲਾ ਦਿਓ ਨਹੀਂ ਸ਼ਬਦ ਵਸੈ ਸੱਚ ਅੰਤਰ ਹੀਆ ਸ਼ਬਦ ਵਸੈ ਸੱਚ ਅੰਤਰ ਜੀਆ ਹੀਆ ਅੰਤਰ ਹੀਆ ਅੰਤਰ ਹੀਆ ਹਿਰਦੇ ਦੇ ਅੰਦਰ ਹੈ ਸਾਰਿਆਂ ਦੇ ਅੰਦਰ ਇਹ ਹੈ ਅੰਤਰਾਤਮਾ ਦੀ ਆਵਾਜ਼ ਅੰਤਰਾਤਮਾ ਦੀ ਆਵਾਜ਼ ਕਹਿੰਦੇ ਨੇ ਨਾ ਸਾਰੇ ਉਹ ਸੱਚ ਦੀ ਆਵਾਜ਼ ਹੈ ਉਹ ਉਹੀ ਰਾਮ ਦੀ ਆਵਾਜ਼ ਹੈ ਉਹ ਤੋਂ ਪੁੱਛ ਲਿਆ ਕਰੋ ਕੀ ਕਰੀਏ ਕੀ ਨਾ ਕਰੀਏ ਉਹੀ ਘੇਰ ਕੇ ਇਮਾਨਦਾਰੀ ਦੇ ਲਿਆਉਂਦੀ ਹੈ ਫਿਰ ਜਦ ਉਹਦੇ ਨਾਲ ਜੁੜਦਾ ਹੈ ਫਿਰ ਇਹਦਾ ਨਾਮ ਹੈ ਮਨ ਦੀ ਮੰਨਤਾ ਮੇਰਾ ਇਹ ਕਰ ਲੂ ਮੈਂ ਨਹੀਂ ਜ਼ੁਲਮ ਕਰਨਾ ਮੈਂ ਨਹੀਂ ਝੂਠੀ ਖਵਾਈ ਜਾਣੀ ਮੈਂ ਨਹੀਂ ਝੂਠ ਬੋਲਣਾ ਮੈਂ ਨਹੀਂ ਬੁੱਕਰਨਾ ਮੈਂ ਨਹੀਂ ਕਿਸੇ ਦਾ ਹੱਕ ਮਾਰਨਾ ਕੌਣ ਕਹਿੰਦਾ ਅਸਲ ਹੈ ਕਹਿੰਦਾ ਜਦ ਅੰਦਰਲਾ ਕਹਿੰਦਾ ਤਾਂ ਮੰਨਦਾ ਬਾਹਰ ਲਗਾ ਤੇ ਕੋਈ ਨਹੀਂ ਮੰਨਦਾ ਜਿੱਦਣ ਇਹਨੂੰ ਮਨਾਉਣਾ ਅੰਦਰਲੇ ਤੋਂ ਹੀ ਬਣਾਉਣਾ ਜਾਂ ਅੰਦਰਲਾ ਮਜ਼ਬੂਤ ਹੋ ਗਿਆ ਫਿਰ ਹਟ ਜੂਗਾ ਛੱਡ ਦੂਗਾ ਸਭ ਤਨ ਮਨ ਸੀਤਲ ਰੰਗ ਰੰਗਿਆ ਤਨ ਮਨ ਸੀਤਲ ਹੋ ਜੂਗਾ ਫਿਰ ਨਾਮ ਦਾ ਰੰਗ ਚੜ ਜੂਗਾ ਨਾਮ ਦਾ ਰੰਗ ਵਿੱਚ ਰੰਗਿਆ ਜਾਊਗਾ ਤਨ ਸੀਧਲ ਹੋ ਜੂਗਾ ਜੇ ਤਨ ਸੀਧਲ ਹੋ ਗਿਆ ਰੰਗ ਚੜ ਗਿਆ ਕਾਮ ਕ੍ਰੋਧ ਵਿਕਾਗਨ ਨਾ ਵਾਲੇ ਕਾਮ ਕ੍ਰੋਧ ਵਿਗਨ ਕਾਮ ਕ੍ਰੋਧ ਦੀ ਜਿਹੜੀ ਜ਼ਹਿਰ ਹੈ ਪਰ ਅਗਰ ਬੁਝੂਗੀ ਹੈ ਚਰਮ ਚੜ ਗਿਆ ਨਾਮ ਦਾ ਸਭ ਮਸਲੇ ਹੱਲ ਹੋ ਜਾਣੇ ਨੇ ਸਿਰਫ ਭਾਣੇ ਦੀ ਚੱਲਣ ਦੀ ਔਰ ਬੰਨਣ ਦੀ ਗੱਲ ਹੈ ਨਾਨਕ ਨਜ਼ਰੀ ਨਜ਼ਰ ਪਿਆਰੇ ਬਦਰੀ ਨਜ਼ਰ ਪਿਆ ਬਸ ਫੇਰ ਕੀ ਹੈ ਫਿਰ ਉਹਦੀ ਨਜ਼ਰ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਇਸੇ ਨੂੰ ਉਹਦੀ ਨਜ਼ਰ ਕਹਿੰਦੇ ਜਦ ਕਾਮ ਕ੍ਰੋਧੀ ਅਗਰ ਮਿਟ ਜਾਣੀ ਇਹ ਸਮਝ ਲਓ ਨਜ਼ਰ ਹੁਣ ਹੋਗੀ ਔਰ ਕਿਸੇ ਨੇ ਨਹੀਂ ਦੱਸਣਾ ਨਜ਼ਰ ਹੋਗੀ ਇਹ ਲੱਛਣ ਇਸ ਲੱਛਣ ਦੇ ਵਿੱਚ ਸਮਝ ਲੈਣਾ ਚਾਹੀਦਾ ਹੈ ਹੁਣ ਪਿਆਰੇ ਦੀ ਨਜ਼ਰ ਹੈ ਤੇਰੇ ਤੇ ਕਿਰਪਾ ਹੈ ਨਦਰੀ ਨਦਰ ਕਿਉਂਕਿ ਜਿਹੜਾ ਨਦਰ ਹੈ ਨਾ ਇਹ ਬਹੁਤ ਕਰਮੀ ਨਦਰ ਰਖਾਈਏ ਪਾ ਜਿੱਤੇ ਨਦਰ ਉਪਰ ਲੰਘ ਗਿਆ ਉਹਨੂੰ ਪਾਸਪੋਰਟ ਮਿਲ ਗਿਆ ਵੀਜ਼ਾ ਲੱਗ ਗਿਆ ਉਹਦਾ ਵਿਚਾਰ ਦਾ ਚੜਾਤਾ ਉਹਨੂੰ ਨਹੀਂ ਕੋਈ ਰੋਕਦਾ ਉਹਦਾ ਵੀਜ਼ਾ ਲੱਗ ਗਿਆ ਚਲ ਬਈ ਤੂੰ ਜਾ ਸਕਦਾ ਜਦ ਮਰਜੀ ਚਾਹੇ ਤਾਂ ਰਹਿ ਜਾਏ ਉਸ ਦਾ ਨਾਲ ਨਜ਼ਰੀ ਨਜ਼ਰ ਪਿਆਰੇ ਨਾਨਕ ਕਹਿੰਦਾ ਨਜ਼ਰੀ ਨਜ਼ਰ ਪਿਆਰੇ ਉਹਦੇ ਪਿਆਰੇ ਦੀ ਨਜ਼ਰ ਹੈ ਉਹਦੇ ਤੇ ਕਿਰਪਾ ਪਰਮੇਸ਼ਰ ਦੀ